ਇਕਾਗਰ ਕਰਨ ਵਾਸਤੇ ਰਸਨਾ ਪਵਿੱਤਰ ਕਰਨ ਲਈ ਸਭ ਮਾਈ ਪਾਈ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਤ ਸੰਗਿਓ ਆਪ ਸੱਜਣਾ ਨੇ ਅੰਮ੍ਰਿਤ ਵੇਲੇ ਤੋਂ ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਸ਼ਨ ਕੀਤੇ ਹਨ ਗੁਰਬਾਣੀ ਦਾ ਕੀਰਤਨ ਸ਼ਰਵਣ ਕੀਤਾ ਸਿਮਰਨ ਕੀਤਾ ਇਸ਼ਨਾਨ ਪਾਣੀ ਕੀਤਾ ਹੈ ਇਸ ਵੇਲੇ ਤੁਸੀਂ ਆਪਣੇ ਆਪ 'ਚ ਆਪ ਹੀ ਅੰਦਾਜ਼ਾ ਲਾ ਲਓ ਕਿ ਤੁਹਾਡੀ ਬਿਰਤੀ ਇਸ ਵਕਤ ਕਿਹੋ ਜਿਹੀ ਹੈ ਜੇ ਗੁਰੂ ਕਿਰਪਾ ਕਰੇ ਇਹ ਨਹੀਂ ਮੈਂ ਕਹਿ ਸਕਦਾ ਕਿਸੇ ਮੇਰੇ ਇੱਕ ਵਰਗੇ ਜਿਹੜੀ ਭਾਵੇਂ ਇੱਥੇ ਵੀ ਚੰਚਲਤਾ ਵਿੱਚ ਆ ਗਈ ਹੋਵੇ ਬੈਠੇ ਹੋਈ ਇਹ ਵੀ ਨਹੀਂ ਮੈਂ ਕਹਿ ਸਕਦਾ ਆ ਸਕਦੀ ਹੈ ਪਰ ਜਿਸ ਤਰ੍ਹਾਂ ਇਸ ਵਕਤ ਸਾਡੀਆਂ ਬਿਰਤੀਆਂ ਨੇ ਨਾ ਜੇ ਸਤਿਗੁਰ ਕਿਰਪਾ ਕਰਨ ਤੇ ਅੱਠੇ ਪੈਰ ਸਾਡੀ ਇਸ ਤਰ੍ਹਾਂ ਬੀਤੀ ਰਹਿ ਫਿਰ ਸਾਡੇ ਸਾਰੇ ਝਗੜੇ ਹੀ ਮੁੱਕ ਜਾਂਦੇ ਸਾਰਾ ਕੁਝ ਸਾਡਾ ਮੁੱਕ ਜਾਂਦਾ ਔਰ ਆਪ ਨੂੰ ਵੀ ਆਤਮਕ ਆਨੰਦ ਆ ਜਾਂਦਾ ਤੇ ਜਿਹਦੇ ਨਾਲ ਗੱਲਾਂ ਕਰਾਂਗੇ ਉਹਨੂੰ ਵੀ ਆ ਜਾਂਦਾ ਸੋ ਸਿਰਫ ਇਹ ਹੀ ਅਸਾਂ ਇੱਥੇ ਵੇਖਣਾ ਹੈ ਆਪਣੇ ਆਪਣੇ ਧਰਮ ਤੇ ਪੱਕਿਆ ਰਹਿਣਾ ਜਿਨੇ ਵੀ ਸਾਡੇ ਗੁਰੂ ਪੀਰ ਪਗੰਬਰ ਬੜੇ ਬੜੇ ਵਿਦਵਾਨ ਹੋਏ ਨੇ ਉਹਨਾਂ ਨੇ ਇਸ ਇਨਸਾਨ ਦੀ ਜ਼ਿੰਦਗੀ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਉਹਨਾਂ ਨੇ ਆਖਿਆ ਉਹਨਾਂ ਚੋਹਾਂ ਹਿੱਸਿਆਂ ਵਿੱਚ ਵੰਡ ਕੇ ਉਹਨਾਂ ਦੀ ਵੱਖਰੋ ਵੱਖਰੀ ਡਿਊਟੀ ਲਾ ਦਿੱਤੀ ਹੈ ਜਿਸ ਤਰ੍ਹਾਂ ਕੋਈ ਮੇਲਾ ਹੁੰਦਾ ਉਸ ਦੇ ਵਿੱਚ ਵੀ ਵੱਖਰੀ ਵੱਖਰੀ ਡਿਊਟੀ ਲਾਈ ਜਾਂਦੀ ਹੈ ਫਲਾਣੇ ਨੇ ਆਸਾ ਦੀ ਵਾਰ ਲਾਉਣੀ ਹੈ ਫਲਾਣੇ ਭਾਂਡੇ ਮਾਂਜਣੇ ਨੇ ਫਲਾਣੇ ਲੰਗਰ ਕਰਨਾ ਹੈ ਫਲਾਣੇ ਕਰਾਫਸ਼ਰ ਕਰਨਾ ਹੈ ਫਲਾਣੇ ਪਹਿਰਾ ਦੇਣਾ ਇਹ ਡਿਊਟੀਆਂ ਲਾਈ ਜਾਂਦੀਆਂ ਨੇ ਤੇ ਜਿਹੜਾ ਵੀ ਆਪਣੀ ਡਿਊਟੀ ਤੋਂ ਕੋਤਾਹੀ ਕਰਦਾ ਉਹ ਗੁਨਾਹਗਾਰ ਹੈ ਵੱਡਾ ਭਜਨ ਇਹ ਹੀ ਹੈ ਕਿ ਆਪਣੀ ਡਿਊਟੀ ਤੇ ਰਹਿਣਾ ਭਾਈ ਗੁਰਦਾਸ ਜੀ ਨੇ ਲਿਖਿਆ ਜੈਸੇ ਸਰ ਸਰਤਾ ਸਗਲ ਮੇ ਸਮੁੰਦ ਬਡੋ ਮੇਰ ਮੇ ਸਮੇਰ ਬਡੋ ਜਗਤ ਬਖਾਨ ਹੈ ਤਰਵਰ ਵਿਖਿਆ ਜੈਸੇ ਚੰਦਨ ਬਿਰਖ ਬਡੋ ਤਾਂ ਤਨ ਮੇ ਕਣਕ ਅਤੀ ਉੱਤਮ ਕਹਿਮਾਨ ਹੈ